ਓਮ ਸਾਧ ਸਤਿਗੁਰ ਨਮਸਕਾਰ ਕਰਕੇ ਜਿਹੜੇ ਸਤਿਗੁਰ ਹੈ ਨਾ ਤਾਂ ਜੇ ਲੋਭ ਹੁੰਦਾ ਨਾ ਲੋਭੀ ਲੋਭ ਸਾਧਨ ਲੋਭੀ ਲੋਭ ਸਾਧਨ ਨਹੀਂ ਕਰਦਾ ਲੋਭੀ ਨਾਲ ਗੱਲਾਂ ਨਹੀਂ ਕਰਦਾ ਉਹਦਾ ਲੋਭ ਰਹਿਤ ਪਹਿਲਾਂ ਕਰਦਾ ਗੱਲ ਫਿਰ ਬਾਅਦ ਚ ਕਰਦਾ ਲੋਭ ਦੀ ਗੱਲ ਉਹ ਕਰਦਾ ਨਾ ਲੋਭ ਦੀ ਗੱਲ ਉਹ ਸੁਣਦਾ ਸੁਣਦਾ ਵੀ ਨਹੀਂ ਲੋਭ ਦੀ ਜਿਹੜਾ ਲੋਭੀ ਦੀ ਗੱਲ ਸੁਣਦਾ ਸਮਝੋ ਠੱਗ ਲੋਭ ਦੀ ਗੱਲ ਜੇ ਕੋਈ ਗੁਰੂ ਸੁਣਦਾ ਗੁਰੂ ਨਹੀਂ ਹੈ ਉਹ ਅਰਦਾਸ ਜਿਹੜੀ ਲੋਭ ਦੀ ਅਸੀਂ ਕਰਦੇ ਹਾਂ ਜੇ ਗੁਰੂ ਸੁਣਦਾ ਤਾਂ ਹੀ ਕਰਦੇ ਹਾਂ ਪਰ ਗੁਰਬਾਣੀ ਇਹ ਗੁਰੂ ਨਹੀਂ ਸੁਣਦਾ ਲੋਭ ਦੀ ਅਰਦਾਸ ਗੱਲ ਗਲਤ ਹੈ ਜਿਹੜੇ ਕਰਦੇ ਨੇ ਆਪ ਠੱਗ ਨੇ ਅਰਦਾਸਾਂ ਕਰਾਉਣ ਵਾਲੇ ਵੀ ਠੱਗ ਕਰਨ ਵਾਲੇ ਵੀ ਠੱਗ ਕਰਨ ਵਾਲਿਆਂ ਨੇ ਪੱਲੋਂ ਕੋ ਦੇਣਾ ਨਹੀਂ ਉਹਨਾਂ ਨੂੰ ਕੋ ਮਿਲਣਾ ਨਹੀਂ ਉਹ ਤਾਂ ਅਰਦਾਸ ਕਰਾਈ ਦੇ ਪੈਸੇ ਉਹਨਾਂ ਨੇ ਲੈ ਲੈਣੇ ਨੇ ਗੁਰਬਾਣੀ ਦਾ ਕਹਿੰਦੀ ਸਤ ਸੰਤੋਖ ਹੋਵੇ ਅਰਦਾਸ ਸੰਤੋਖ ਵੀ ਉਹਦਾ ਸੱਚਾ ਹੋਵੇ ਝੂਠਾ ਸੰਤੋਖ ਨਾ ਹੋਵੇ ਉੱਪਰੋਂ ਉੱਪਰੋਂ ਸੰਤੋਖ ਹੋਏ ਅੰਦਰ ਲੋਭ ਹੋਵੇ ਸਤ ਸੰਤੋਖ ਦਾ ਮਤਲਬ ਹੈ ਵਾਕਈ ਸੰਤੋਖ ਹੋਵੇ ਉਹਨੂੰ ਇਹ ਨਾ ਹੋਵੇ ਮੂੰਹ 'ਚ ਸੰਤੋਖ ਹੋਵੇ ਅੰਦਰ ਲੋਭ ਹੋਵੇ ਸਤ ਸੰਤੋਖ ਦੀ ਕੋਈ ਅਰਦਾਸ ਕਰੇ ਮੈਂ ਮੈਨੂੰ ਸੰਤੋਖ ਮਿਲ ਜਵੇ ਮਾਇਆ ਤੋਂ ਮੈਨੂੰ ਮਾਇਆ ਦੀ ਰੇਸ ਚੋਂ ਬਾਹਰ ਕਰਦੇ ਮਾਇਆ ਨੇ ਮੈਨੂੰ ਬਹੁਤ ਭਜਾਇਆ ਬਹੁਤ ਦੁਖੀ ਕੀਤਾ ਇਹ ਅਰਦਾਸ ਕਰੇ ਇਹ ਮਨਜ਼ੂਰ ਹੋ ਜਾਂਦੀ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਵਾਲੇ ਪਾਸ ਅਰਦਾਸ ਸੁਣਦਾ ਹੀ ਤਾਂ ਹੈ ਫਿਰ ਸੁਣਦਾ ਹੀ ਨਹੀਂ ਸੱਦ ਕੇ ਕੋਲ ਵੀ ਬਾਹਰ ਲੈਂਦਾ ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਸੱਦ ਕੇ ਕੋਲ ਬਿਠਾ ਲਵੇ ਸੌਖਾ ਤਰੀਕਾ ਸਤ ਸੰਤੋਖ ਦੀ ਅਰਦਾਸ ਕਰਨ ਲੱਗੀ ਜੇ ਸੱਦ ਕੇ ਕੋਲ ਨਾ ਬਿਠਾ ਲਿਆ ਤਾਂ ਬਾਣੀ ਝੂਠੀ ਪਰ ਅਰਦਾਸ ਕੋਈ ਸੱਚੇ ਮਨ ਨਾਲ ਕਰੇ ਇਹ ਨਹੀਂ ਹੋ ਸਕਦਾ ਸਾਡੇ ਬਾਹਲੇ ਪਾਸ ਗੱਲ ਝੂਠੀ ਹੈ ਇਹ ਸੱਚੀ ਹੈ ਉਹ ਸਤ ਸੰਤੋਖ ਦੀ ਅਰਦਾਸ ਸੁਣੀ ਜਾਊਗੀ ਔਰ ਸੱਦ ਕੇ ਕੋਲ ਵੀ ਬਿਠਾ ਲੂਗਾ ਤਿਆਗ ਦੀ ਅਰਦਾਸ ਸੁਣਦਾ ਉਹ ਮਾਇਆ ਦੇ ਤਿਆਗ ਦੀ ਮਾਇਆ ਧਾਰੀਆਂ ਦੀ ਅਰਦਾਸ ਨਹੀਂ ਸੁਣ ਮਾਇਆ ਦਾ ਤਾਂ ਇਹਨੂੰ ਕੱਢਣਾ ਮਨ ਮਾਇਆ ਵਿੱਚ ਫਦਰੇ ਹੋ ਨਿਕਸਤ ਨਹੀਂ ਨਾ ਮੀਤ ਨਿਕਲਦਾ ਨਹੀਂ ਬਾਣੀ ਸੱਚਖੰਡ ਦੀ ਹੈ ਉਹ ਤਾਂ ਕਹਿ ਰਹੇ ਭਾਈ ਨਿਕਲਦਾ ਨਹੀਂ ਫਸਿਆ ਹੋਇਆ ਸੀ ਬੜੀ ਕੋਸ਼ਿਸ਼ ਕਰਦੇ ਨੂੰ ਕੱਢਣ ਦੀ ਤੂੰ ਕਹਿੰਦਾ ਮੈਨੂੰ ਮਾਇਆ ਝੋਰ ਸਲੇ ਨੂੰ ਗਰਕ ਕਰ ਦੇ ਕਾਦੇ ਸੁਣੀ ਦਾਸਤਾਂ ਕਰਨਾ ਨਹੀਂ ਕਿਸੇ ਜੇ ਮਾਇਆ ਤੁਹਾਡੀ ਅਰਦਾਸ ਸੁਣੂਗੀ ਸੁਣੂਗਾ ਧਰੋ ਕਰੂਗਾ ਤੁਹਾਡੇ ਨਾਲ ਕਿਸੇ ਨੂੰ ਮਾਇਆ ਦੇ ਵਿੱਚ ਹੋਰ ਫਸਾਉਣਾ ਧਰੋ ਕਰਨਾ ਜਿਹੜੇ ਸਿੱਖਾਂ ਨੂੰ ਮਾਇਆ ਧਾਰੀ ਬਣਾਉਂਦੇ ਨੇ ਧਰੋ ਕਰਦੇ ਨੇ ਸਿੱਖੀ ਨਾਲ ਸਿੱਖਾਂ ਨਾਲ ਵੀ ਧਰੋ ਸਿੱਖੀ ਨਾਲ ਵੀ ਧਰੋ ਹੈ ਹੋਰ ਬਤਾਉਂਦੇ ਨੇ ਮਾਇਆ ਹੋਰ ਲੋਭੀ ਬਣਾਉਂਦੇ ਨੇ ਇਹ ਹੋਇਆ ਹੈ ਸਿੱਖੀ ਨਾਲ ਵੀ ਸਿੱਖਾਂ ਨਾਲ ਇਹ ਧਰੋ ਮਤ ਮਾਰਤੀ ਬੜੇ ਬੜੇ ਜਿੰਨੇ ਸੰਤ ਨੇ ਸਾਰਿਆਂ ਦੀ ਮਤ ਤਾਂ ਮਾਰੀ ਹੋਈ ਹੈ ਲੋਭੀ ਨੇ ਲੋਭ ਦੀ ਪੂਰਤੀ ਕਰਦੇ ਲੋਕਾਂ ਦੀ ਗੁਰਬਾਣੀ ਦੇ ਦੱਸਣ ਸਮਝਾ ਰਹੇ ਵੀ ਇਹ ਗੱਲ ਠੀਕ ਕਰਦੇ ਨੇ ਗੁਰਬਾਣੀ ਇਹੀ ਮੰਨਦੀ ਹੈ ਧਰੋ ਕਰਦੇ ਨੇ ਇਸੇ ਕਰਕੇ ਬਾਨਾਸ ਕੇ ਠੱਗ ਗਿਆ ਹੈ ਇਹਨਾਂ ਨੂੰ ਚਿੱਟੇ ਕੱਪੜੇ ਵਾਲੇ ਤਾਂ ਸਾਰੇ ਸਾਧ ਦਿੰਦੇ ਹੋਏ ਨੇ ਗੁਰਬਾਣੀ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਚਿੱਤ ਮੈਲੇ ਨਹੀਂ ਹੁੰਦੇ ਕਠੋਰ ਜੀਓ ਜਿਹੜਾ ਧਰੋ ਕਰਦਾ ਕਠੋਰੇ ਹੁੰਦਾ ਜ਼ੁਲਮ ਕਰਦਾ ਉਹ ਉਹਦੇ ਤੇ ਕਠੋਰ ਦਾ ਬਿਨਾ ਜ਼ੁਲਮ ਨਹੀਂ ਹੋ ਸਕਦਾ ਕੋਈ ਦੁਖੀ ਹੋ ਗਿਆ ਆਪਣੀ ਜ਼ਿੰਦਗੀ ਤੇ ਉਹ ਕਹੇ ਮੈਨੂੰ ਗਲ ਘੁੱਟ ਕੇ ਮਾਰ ਦੇ ਕੋਈ ਮਾਰ ਦੂਗਾ ਉਹਨੂੰ ਸਮਝ ਆਊਗਾ ਵੀ ਤੂੰ ਕਿਉਂ ਮਰਦਾ ਭਾਈ ਨੁਕਸਾਨ ਹੋ ਗਿਆ ਹੋ ਗਿਆ ਫਿਰ ਕੀ ਹੈ ਉਹ ਕਹਿੰਦੇ ਮੈਨੂੰ ਗਲ ਘੁੱਟ ਕੇ ਤੂੰ ਮਾਰ ਦੇ ਜਿਹੜਾ ਮਾਰੂਗਾ ਫਿਰ ਉਹਨੂੰ ਗਲ ਘੁੱਟ ਕੇ ਕਠੋਰ ਹੋਊਗਾ ਇਹ ਤਾਂ ਉਹ ਕਹਿੰਦੇ ਨੇ ਮੈਂ ਮੰਨਣਾ ਚਾਹੁੰਦਾ ਤੂੰ ਮੈਨੂੰ ਮਾਰ ਦੇ ਲੋਭੀ ਨੇ ਜਿਹੜੇ ਇਹ ਚਾਹੁੰਦੇ ਨੇ ਵੀ ਪਹਿਲਾਂ ਮਾਰੇ ਆ ਲੋਭ ਚ ਹੋਰ ਮਾਰ ਦੋ ਸਾਨੂੰ ਹੋਰ ਗੱਡ ਜੀ ਅਸੀਂ ਥੱਲੇ ਉਹ ਇਹ ਚਾਹੁੰਦੇ ਨੇ ਉਹ ਆਤਮਘਾਤੀ ਨੇ ਲੋਕ ਇਹਨੂੰ ਆਤਮਘਾਤੀ ਕਿਹਾ ਹੋਇਆ ਜਿਹੜੇ ਵਕਾਰ ਵਧਾਉਂਦੇ ਨੇ ਆਤਮਘਾਤੀ ਨੇ ਹੋਰ ਨਾ ਚਾਹੁੰਦੇ ਦਲਦਲ ਦੇ ਵਿੱਚ ਉਹ 84 ਲੱਖ ਜੂਨ ਤੇ ਤੁਸੀਂ ਥੋੜੇ ਜਿਹਾ ਦਲਦਲ ਤੋਂ ਬਾਹਰ ਆਏ ਹੋ ਜਿੰਨਾ ਥੱਲੇ ਨੂੰ ਚਲੇ ਜਾਓਗੇ ਪਿਛਲੀਆਂ ਜੂਨਾਂ 'ਚ ਮੁੜ ਜਾਓਗੇ ਪਿੱਛੇ ਨੂੰ ਚਲੇ ਜਾਓਗੇ ਹੋਰ ਪਛਾਣਾ ਸਾਰੇ ਚਾਹੁੰਦੇ ਨੇ ਪਤਾ ਨਹੀਂ ਕੀ ਬੁੱਧ ਨੂੰ ਹੋਇਆ ਹੈ ਥੱਲੇ ਨੂੰ ਕੋਈ ਜਾਣਾ ਜਾਂਦਾ ਸਮਝ ਨਹੀਂ ਲੱਗਦੀ ਗੱਲ ਹੁਕਮ ਨਹੀਂ ਨਾ ਜਾਣਦੇ ਬੁਝਿਆ ਅਮੀਰ ਨੂੰ ਦੇਖ ਰਹੇ ਨੇ ਪਤਾ ਨਹੀਂ ਇਹ ਆਪਣੀ ਮਰਜ਼ੀ ਨਾਲ ਬਣਿਆ ਹੋਇਆ ਅਮੀਰ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਹੋਇਆ ਉਹਨੇ ਤਾਂ ਆਪਣਾ ਸਭ ਕੁਝ ਤੌਰ ਤੇ ਲਾਤਾ ਮਰਦਾ ਤੁਸੀਂ ਜ਼ਰੂਰ ਮਰਨਾ ਇੱਕ ਨੂੰ 100 ਸਾਲ ਦੀ ਕੈਦ ਹੋਈ ਹੋਈ ਹੈ ਬਹੁਤ ਅਪਰਾਧ ਕੀਤੇ ਦੇ ਉਹਨੇ ਤੇ ਤੁਹਾਨੂੰ ਹੋਈ ਹੋਈ ਹੈ 5 ਦਿਨ ਦੀ ਹੈ 10 ਦਿਨ ਦੀ ਹਫਤੇ ਦੀ ਤੁਸੀਂ ਜੇਲ੍ਹ 'ਚ ਅਪਰਾਧ ਕਰਕੇ ਹੋਰ ਕੈਦ ਵਧਾਉਣੀ ਹੈ ਉਹਦੇ ਉਹਦੀ ਰੀਸ ਜਿਹੜਾ ਆਦਮੀ ਦੁਖੀ ਹੈ ਸੰਸਾਰ 'ਚ ਇਹ ਸਮਝ ਲਵੇ ਮੇਰੇ ਤੇ ਪਰਮੇਸ਼ਰ ਖੁਸ਼ ਹੈ ਅਸੀਂ ਉਲਟਾ ਸਮਝਿਆ ਵੀ ਅਮੀਰ ਤੇ ਖੁਸ਼ ਹੈ ਇਹ ਗੱਲ ਗਲਤ ਹੈ ਅਮੀਰ ਤੇ ਖੁਸ਼ ਹੈ ਗੁਰਬਾਣੀ ਹੈ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਦੁਖੀਆ ਕਹਦੇ ਸ੍ਰਿਸ਼ਟੀ ਦਾ ਰਾਜਾ ਸਾਰੀ ਦਾ ਦੁਖੀਆ ਫੇਰ ਹੈ ਫਿਰ ਤੁਸੀਂ ਕਿਵੇਂ ਮੰਨ ਲਿਆ ਅਸੀਂ ਕਿਵੇਂ ਮੰਨਦੇ ਆ ਭਈ ਜਿਆਦਾ ਅਮੀਰ ਹੋ ਕੇ ਸੁਖੀ ਹੋ ਜਾਂਦੇ ਦੁਖਦਾਰੂ ਹੈ ਇਹਨੂੰ ਮੰਨ ਕੇ ਚੱਲੋ ਦੁਖਦਾਰੂ ਹੈ ਸੁਖ ਰੋਗ ਪਿਆ ਇਹ ਫਾਰਮੂਲਾ ਜਿੱਦਣ ਦੁਖਦਾਰੂ ਸੁਖ ਰੋਗ ਪਿਆ ਸਮਝ ਆ ਗਿਆ ਉਦੋਂ ਰਾਜ ਹੋਊਗਾ ਵਰਨਾ ਰਾਜ ਹੋਣਾ ਹੀ ਨਹੀਂ ਇਹ ਫਾਰਮੂਲਾ ਰੋਜ਼ ਪੜਨਾ ਹੈ ਰੋਜ਼ ਸ਼ਾਮ ਨੂੰ ਤਾਂ ਨਿਤਨੇ ਵਜਾਈਏ ਬਾਣੀ ਹੈ ਇਹ ਰਾਤ ਦੀ ਪੰਕਤੀ ਰੋਜ਼ ਆਉਣ ਵਾਲੀ ਇਹ ਤਾਂ ਹੈ ਸੌਣ ਵੇਲੇ ਸੌਣ ਵੇਲੇ ਜੀ ਯਾਦ ਰਹਿ ਜਾਂਦੀ ਹੈ ਸਵੇਰ ਵਾਲੀ ਭੁੱਲ ਜਾਂਦੀ ਹੈ ਸਵੇਰ ਵਾਲੀ ਬਾਣੀ ਤਾਂ ਜਦੇ ਹੀ ਭੁੱਲ ਜਾਂਦੀ ਹੈ ਜਾਂ ਪੜਦਾ ਨਾ ਬਲਾ ਦਾ ਪੜੇ ਨਹੀਂ ਹੁੰਦੀ ਠੀਕ ਢੰਗ ਨਾਲ ਕਿਉਂ ਕੰਮ ਚ ਹੁੰਦੀ ਹੈ ਜਾਣਾ ਹੁੰਦਾ ਸੌਣ ਵੇਲੇ ਵਾਲੀ ਬਾਣੀ ਜ਼ਿਆਦਾ ਅਸਰ ਕਰਦੀ ਇਸ ਕਰਕੇ ਰਹਿ ਰਹਾ ਦੀਆਂ ਜਿਹੜੀਆਂ ਬਾਣੀਆਂ ਨੇ ਸ਼ਾਮ ਨੂੰ ਚੌਪਈ ਵਗੈਰਾ ਨੇ ਉਹਨਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ ਉਹਨਾਂ 'ਚ ਬਹੁਤ ਸੌਖੇ ਸੌਖੇ ਫਾਰਮੂਲੇ ਸਿੱਧੇ ਰੱਖੇ ਧਿਆਨ ਨਹੀਂ ਦਿੱਤਾ ਗਿਆ ਬਸ ਦੁਖਦਾਰ ਨੂੰ ਸੁਖ ਰੋਗ ਪਿਆਰ ਦੱਸੋ ਕਿਹਦੇ ਨਹੀਂ ਸਮਝ ਆ ਰਹੀ ਕੋਈ ਇਹਦੇ ਵਿੱਚ ਬਲਛਾਣ ਵਾਲੀ ਤਾਂ ਗੱਲ ਹੈ ਨਹੀਂ ਸਿਰਫ ਮੰਨਣ ਜੇ ਨਹੀਂ ਆਈ ਸਾਡੇ ਦੁਨੀਆ ਦੇ ਹਿਸਾਬ ਕਿਤਾਬ ਨਾਲੋਂ ਦੁਨੀਆ ਦੀ ਸੋਚ ਨਾਲੋਂ ਇੱਕਦਮ ਉਲਟ ਹੈ ਦੁਨੀਆ ਦੀ ਸੋਚ ਸਾਖਤਾਂ ਦੀ ਸੋਚ ਹੈ ਦੁਨੀਆ ਦੀ ਜਿਹੜੀ ਪੜ੍ਹਾਈ ਸਾਡੇ ਕੋਲ ਹੈ ਨਾ ਇਹ ਸਾਖਤਾਂ ਦੀ ਪੜ੍ਹਾਈ ਹੈ ਸਾਖਤ ਸੇ ਉਲਟੀ ਹੋਣੀ ਹੋਈ ਹੈ ਸਾਖਤ ਸੇ ਉਲਟੀ ਹੈ ਅਸਲ ਦੀ ਗੱਲ ਹੈ ਜੇ ਤਾਂ ਅਸੀਂ ਇਹ ਸਮਝ ਲੈਂਦੇ ਵੀ ਸਾਡੇ ਕੋਲ ਸਾਖਤ ਵਾਲੀ ਮਤ ਹੈ ਇਹ ਸੰਤਾਲੀ ਮਤ ਹੈ ਸੰਤ ਉਹ ਹੁੰਦਾ ਜਿਹਦੇ ਅੰਦਰ ਸੁਖ ਹੋਵੇ ਸੰਤ ਉਹ ਹੁੰਦਾ ਜਿਹਦੇ ਅੰਦਰ ਭੱਠੀ ਜਲਦੀ ਹੋਵੇ ਮਾਇਆ ਬਹੁਤ ਹੋਵੇ ਅੰਦਰ ਨਾ ਹੋਵੇ ਭੱਠੀ ਬਾਹਰੋਂ ਦੇ ਸੇ ਮਾਇਆ ਬਹੁਤ ਅੰਦਰੋਂ ਦੁਖੀ ਬਹੁਤ ਹੋਵੇ ਉਹ ਬਾਹਰੋਂ ਦੁਖੀ ਲੱਗਦਾ ਹੁੰਦਾ ਅੰਦਰੋਂ ਸੁਖੀ ਹੁੰਦਾ ਸੰਤ ਉਹਨੂੰ ਦੁਖੀ ਲੱਗਦਾ ਬਾਹਰੋਂ ਉਹ ਅੰਦਰੋਂ ਸੁਖੀ ਹੈ ਹੁਣ ਅੰਦਰਲੀ ਗੱਲ ਦਾ ਉਹਨੂੰ ਪਤਾ ਬਾਹਰਲੀ ਦੁਨੀਆ ਨੂੰ ਦਿੰਦੀ ਹੈ ਸਾਨੂੰ ਬਾਹਰਲੀ ਗੱਲ ਦਿੰਦੀ ਹੈ ਅੰਦਰਲੀ ਨਹੀਂ ਦਿੰਦੀ ਜਿਹੜਾ ਅੰਦਰੋਂ ਦੁਖੀ ਹੈ ਉਹਨੂੰ ਪੁੱਛ ਕੇ ਦੇਖੋ ਨਾ ਦੁੱਖ ਤਾਂ ਫੇਰ ਦੱਸੂਗਾ ਉਹ ਦੁੱਖ ਸੁਭਾਇਆ ਜਦ ਕਾਹੀ ਕਹਿਣ ਮੈਨੂੰ ਤਾਂ ਲੱਗਦਾ ਸੀ ਮੈਂ ਦੁਖੀ ਹਾਂ ਤੇ ਸਾਰਾ ਸੰਸਾਰ ਦੁਖੀ ਹੈ ਪੁੱਛਿਆ ਤਾਂ ਹੀ ਪਤਾ ਲੱਗਿਆ ਅੰਦਰਲੇ ਗੱਲ ਦਾ ਦੁਆ ਦੱਸੂ ਪੁੱਛੇ ਤੇ ਆਪਾਂ ਨੂੰ ਆਪਣੇ ਅੰਦਰ ਦਾ ਪਤਾ ਦੂਰ ਦੇ ਅੰਦਰ ਦਾ ਕੀ ਪਤਾ ਦੁੱਖ ਦਾ ਨੂੰ ਸੁਖ ਰੋਗ ਪਿਆ ਬਹੁਤ ਹੀ ਤਕੜੀ ਗੱਲ ਹੈ ਜਿੰਨੇ ਮੰਨ ਲਈ ਜੀਵਨ ਬਦਲ ਜੂ ਬਸ ਇਹਦਾ ਜੀਵਨ ਬਦਲ ਜਾਂਦਾ ਪਰ ਮੰਨਣੀ ਔਖੀ ਹੈ ਦੁਨੀਆ ਨਹੀਂ ਇਹਨੂੰ ਮੰਨਦੀ ਸੁਣਦੀ ਹੈ ਪੜਦੀ ਹੈ ਮੰਨਦੀ ਓਮ ਸਾਧ ਸਤਿਗੁਰ ਨਮਸਕਾਰਨ ਆਦ ਮਦ ਅੰਤ ਨਿਰੰਕਾਰਨ ਆਦ ਮਦ ਅੰਤ ਆਦ ਮਦ ਅੰਤ ਨਿਰੰਕਾਰ ਆਦ ਦੁਨੀਆ ਜਦੋਂ ਸ਼ੁਰੂ ਹੋਈ ਹੈ ਨਾ ਜਿਹੜਾ ਓਮ ਸਾਧ ਰਿਹਾ ਅਸਾਧ ਨਹੀਂ ਬਣੇ ਅਦਾ ਅਸਾਧ ਬਣ ਗਿਆ ਨਾ ਅੱਧਾ ਸੰਤ ਹੈ ਅੱਧਾ ਅਸੰਤ ਹੈ ਕੁਝ ਅੰਦਰੋਂ ਅਸੰਤ ਹੋ ਗਿਆ ਮਨ ਕਰਕੇ ਅਸੰਤ ਹੋ ਗਿਆ ਤੋਂ ਤੋਂ ਸ਼ਾਂਤ ਮਨ ਬਦਲ ਗਿਆ ਹੁਣ ਮਨ ਦਾ ਉਹਨੂੰ ਬਦਲਦਾ ਜਿਹੜਾ ਬਦਲਿਆ ਇਹ ਫਿਰ ਮਨ ਦਾ ਪਤਾ ਲੱਗਦਾ ਬੋਲੇ ਤੇ ਬੋਲੇ ਨੂੰ ਪਤਾ ਲੱਗਦਾ ਨਾ ਮਨ ਚ ਕੀ ਹੈ ਜੇ ਚੁੱਪ ਰਹਿ ਨਹੀਂ ਪਤਾ ਲੱਗਦਾ ਮਨ ਦਾ ਬੋਲੇ ਤੋਂ ਬਾਅਦ ਪਤਾ ਲੱਗਦਾ ਜੇ ਪਾਰਟੀ 'ਚ ਕੋਈ ਬਿਆਨ ਦੇ ਦਿੰਦਾ ਉਲਟਾ ਫਿਰ ਪਤਾ ਲੱਗਦਾ ਇਹਦੇ ਮਨ 'ਚ ਕੀ ਹੈ ਜੇ ਚੁੱਪ ਕੀਤਾ ਰਹਿ ਜਾਂਦਾ ਜੇ ਕੋਈ ਪਤਾ ਨਹੀਂ ਲੱਗਦਾ ਜਿੰਨੇ ਬੋਲੇ ਉਹਨਾਂ ਦਾ ਪਤਾ ਲੱਗ ਗਿਆ ਉਹਨੇ ਬੋਲਦਾ ਹੈ ਮਨ ਬੋਲਦਾ ਸਰ ਬੋਲਦਾ ਜਿਹੜਾ ਤੂੰ ਬੋਲੀ ਬੋਲਦਾ ਇਹ ਗੁਰਬਾਣੀ ਦਾ ਮੇਲ ਨਹੀਂ ਖਾਂਦੀ ਇਹਦੀ ਬੋਲੀ ਗੁਰਬਾਣੀ ਕਹਿੰਦੀ ਹੈ ਦੁੱਖ ਦਾ ਹੋ ਗਿਆ ਇਹ ਗੱਲ ਹੈ ਉਲਟੀ ਗੱਲ ਹੈ ਇਹਦਾ ਮਤਲਬ ਇਹਨੂੰ ਉਲਟੀ ਜੇ ਲੱਗਦੀ ਹੈ ਇਹਦੀ ਬੋਲੀ ਉਲਟ ਹੈ ਆਪਣੀ ਉਲਟ ਹੈ ਜਿਹੜਾ ਓਮ ਸਾਧ ਹੈ ਉਹ ਆਦ ਵਿੱਚ ਵੀ ਉਹਦੀ ਬੋਲੀ ਆਈ ਸੀ ਸ਼ੁਰੂ ਆ ਸ੍ਰਿਸ਼ਟੀ ਪੈਦਾ ਹੋਈ ਹੈ ਉਹਦੀ ਬੋਲੀ ਹੈ ਆਦ ਜਿਹੜਾ ਸਾਧ ਓਮ ਸਾਧ ਹੈ ਉਹਦੀ ਬੋਲੀ ਕੀ ਹੈ ਜੋ ਸ੍ਰਿਸ਼ਟੀ ਪੈਦਾ ਹੋਈ ਉਹ ਤੋਂ ਪਹਿਲਾਂ ਵੀ ਬੋਲੀ ਹੈ ਹੁਣ ਵੀ ਉਹਦੀ ਇਹੀ ਬੋਲੀ ਹੈ ਜਿੰਨਾ ਚਿਰ ਸ੍ਰਿਸ਼ਟੀ ਇਹ ਬੋਲੀ ਰਹੂ ਅੰਤ ਤੱਕ ਉਹਦੀ ਬੋਲੀ ਨਹੀਂ ਬਦਲਦੀ ਇਹਦੀ ਬੋਲੀ ਬਦਲਦੀ ਇਹਦੀ ਬੋਲੀ ਬਦਲ ਗਈ ਬੋਲੀ ਕਿਉਂ ਬਦਲੀ ਇਹਦੇ ਅੰਦਰ ਇੱਛਾ ਬਦਲ ਗਈ ਜੋ ਇੱਛਾ ਹੋਈ ਬੋਲਦਾ ਪਿਆਸ ਲੱਗੀ ਹੈ ਪਾਣੀ ਮੰਗਦਾ ਭੁੱਖ ਲੱਗਦੀ ਹੈ ਖਾਣ ਨੂੰ ਮੰਗਦਾ ਠੰਡ ਲੱਗਦੀ ਹੈ ਬੈਠਣ ਨੂੰ ਮੰਗਦਾ ਆਦ ਮਦ ਅੰਤ ਨਿਰੰਕਾਰ ਆਦ ਮਦ ਅੰਤ ਵਿੱਚ ਤਿੰਨ ਚੀਜ਼ਾਂ ਹੋਣੀਆਂ ਨੇ ਹੁਣ ਵੱਧ ਕਹਿ ਸਕਦੇ ਆ ਸਮਝ ਨੂੰ ਅਸੀਂ ਵਿਚਾਲਣਾ ਇੱਕ ਆਦਾ ਹੈ ਕਾਂਤਾ ਬਾਕੀ ਵਿਚਾਲੇ ਵਿਚਾਲੇ ਹੈ ਮਤ ਦਾ ਮਤਲਬ ਬਿਲਕੁਲ ਸੈਂਟਰ ਨਹੀਂ ਹੁੰਦਾ ਮਤ ਦਾ ਵਿਚਾਲੇ ਆਦਾ ਰੋਂਦ ਦੇ ਵਿਚਾਲੇ ਦਾ ਹਿੱਸਾ ਵੱਧ ਹੁੰਦਾ ਦੋਵਾਂ ਦੇ ਵਿਚਾਲੇ ਹੈ ਨਾ ਉਧਰ ਆਦਾ ਇੱਕ ਪਾਸੇ ਇੱਕ ਪਾਸੇ ਅੰਤਾਂ ਦੇ ਵਿਚਾਲੇ ਕਿਤੇ ਵੀ ਹੋਵੇ ਵਿਚਾਲੇ ਉਹ ਜਿਹੜਾ ਸਾਰੇ ਰਹਿੰਦਾ ਜਨਮ ਨਹੀਂ ਲੈਂਦਾ ਇਹਦਾ ਮਤਲਬ ਜਿਹੜੇ ਜਨਮ ਨਹੀਂ ਲੈਂਦੇ ਉਹ ਕਿੱਥੇ ਨੇ ਜਿਨ੍ਹਾਂ ਨੇ ਆਜ ਤੋਂ ਲੈ ਕੇ ਅੰਤ ਤੱਕ ਜਨਮ ਲੈਣਾ ਹੀ ਨਹੀਂ ਨਾ ਹੁਣ ਲਿਆ ਵੱਧ ਉਹ ਫਿਰ ਕਿੱਥੇ ਨੇ ਉਹ ਹੀ ਸੱਚਖੰਡ ਚ ਉਹ ਸਤਜੁਗੀ ਜੀਵ ਨੇ ਉੱਥੇ ਅਸੀਂ ਜਾਣਾ ਅਸਾਂ ਵੀ ਉੱਥੇ ਜਾਣਾ ਕਿੱਥੇ ਜਾਣਾ ਜਿੱਥੇ ਆਏ ਨੇ ਉਹ ਜਾਓਗੇ ਜਾਊਗਾ ਜੈ ਜੋਰ ਨਿਰੰਕਾਰ ਹਾਂ ਸਾਡੇ ਜੋ ਭਾਵਨਾ ਜਿਹੜੀ ਪੈਦਾ ਹੋਈ ਹੈ ਉਹ ਖੋਟ ਪੈਦਾ ਹੋਈ ਹੈ ਇਹੀ ਖੋਟ ਕੱਢਣੀ ਹੈ ਖੋਟ ਪੈਦਾ ਹੋਊਗੀ ਨਾ ਖੋਟ ਦੂਰ ਹੋ ਜੂ ਫਿਰ ਹੋ ਜਾਂਦੇ ਹੋਈ ਆਪੇ ਸੁਣ ਆਪੇ ਸੁਖ ਅਸਨ ਆਪੇ ਸੁਣ ਸੁਣ ਵੀ ਆਪ ਹੈ ਸੁਖਾ ਸੁਣ ਵੀ ਆਪ ਸੁਣ ਕਾਲ ਹੁੰਦਾ ਸੁਣ ਮਨ ਕਰਕੇ ਹੁੰਦਾ ਹੈ ਸੁਖ ਆਸਣ ਚਿਤ ਕਰਕੇ ਹੁੰਦਾ ਜੇ ਮਨ ਕਰਕੇ ਸੁਣ ਹੋਣਾ ਅਸੀਂ ਮਨ ਚੁੱਪ ਕਰ ਜਵੇ ਸੰਸਾਰ ਕੋਈ ਇੱਛਾ ਨਾ ਰਹੇ ਉਹਦੇ ਚ ਚਿੱਤ ਕੀ ਇੱਛਾ ਰਹੇ ਚਿੱਤ ਕੀ ਇੱਛਾ ਜਿਹੜੀ ਹੈ ਸੁਖ ਆਸਣ ਅਸਲ ਦੇ ਵਿੱਚ ਉਹ ਚਿੱਤ ਕੀ ਇੱਛਾ ਹੈ ਜਿਹੜੀ ਹੈ ਦੁੱਖ ਦਾ ਸੁਖ ਰੋਪਿਆ ਇਹ ਚਿੱਤ ਕੀ ਇੱਛਾ ਬੋਲੀ ਮਨ ਦੀ ਬੋਲੀ ਹੋ ਆਪੇ ਸੁਣ ਆਪੇ ਸੁਖ ਮਨ ਦੀ ਬੋਲੀ ਸਰੀਰ ਦੇ ਸੁਖ ਨੂੰ ਸਰੀਰ ਸੁਖ ਮੰਨਦਾ ਸਰੀਰ ਦੇ ਸੁਖਾਂ ਨਾਲ ਮਨ ਸੁਖੀ ਨਹੀਂ ਹੁੰਦਾ ਪ੍ਰੈਕਟੀਕਲ ਦੇ ਵਿੱਚੋਂ ਇਹ ਗੱਲ ਆਈ ਹੈ ਪ੍ਰੈਕਟੀਕਲ ਦੇ ਵਿੱਚੋਂ ਗੱਲਾਂ ਸੱਚ ਨਹੀਂ ਜਿਹੜੀਆਂ ਮਨ ਸੋਚਦਾ ਜੇ ਪ੍ਰੈਕਟੀਕਲ ਜੋ ਗੱਲਾਂ ਸੱਚ ਨਹੀਂ ਪ੍ਰੈਕਟੀਕਲ ਦੇ ਵਿੱਚ ਫਿਰ ਕੀ ਸੱਚ ਹੈ ਕੀ ਚਿੱਤ ਵਾਲੀ ਗੱਲ ਦਾ ਫਿਰ ਪ੍ਰੈਕਟੀਕਲ ਸ਼ੁਰੂ ਕਰ ਦੋ ਜੇ ਇੱਕ ਪਾਸਾ ਤਾਂ ਆਪਾਂ ਦੇਖ ਲਿਆ ਇਹ ਤਾਂ ਪਾਸਾ ਵੀ ਗਲਤ ਹੈ ਨਾਲ ਵਾਲਾ ਦੂਆ ਪਰਖਣਾ ਸ਼ੁਰੂ ਕਰ ਦੋ ਪ੍ਰੈਕਟੀਕਲ ਦਾ ਮਤਲਬ ਪਰਖਾ ਗੁਰ ਕੀ ਬਾਤ ਖਰੀ ਤੋ ਗੁਰਬਾਣੀ ਤੇ ਚੱਲ ਕੇ ਦੇਖ ਲਓ ਜੇ ਸੁਖ ਮਿਲਦਾ ਗੁਰਬਾਣੀ ਤੇ ਚੱਲਣਾ ਨਹੀਂ ਮਨ ਜਿਹੜਾ ਹੈਗਾ ਉਹ ਗਲਤ ਹੈ ਚੱਲਣਾ ਵੀ ਬੰਦੇ ਵਗਰੇ ਮਗਰੇ ਹੈ ਵੀ ਗਲਤ ਹੈ ਵੀ ਗਲਤ ਗੁਰਬਾਣੀ ਠੀਕ ਹੈ ਚੱਲਣਾ ਵੀ ਅਸੀਂ ਗੁਰਬਾਣੀ ਤੇ ਹੈ ਨਹੀਂ ਫਿਰ ਕੀ ਹੱਥ ਦੀਪ ਕੂਏ ਪੜ ਫਿਰ ਤਾਂ ਹੱਥ ਦੀਪ ਕੂਏ ਪੜ ਦੀਵਾ ਕੋਲ ਹੈ ਦੋ ਗੱਲਾਂ ਜੋ ਦੀਦਾ ਵੀ ਆ ਸੁਖਦਾ ਹੈ ਕਹਾਂ ਠੀਕ ਆ ਗਲਤ ਹੈ ਫਿਰ ਵੀ ਗਲਤ ਮਗਰ ਜਾਂਦਾ ਜੇ ਫਿਰ ਹੱਥ ਜੀ ਦੀਵਾ ਲੈ ਕੇ ਖੂਹ ਡਿਗਣ ਦੀ ਗੱਲ ਦੀਵਾ ਹੱਥ 'ਚ ਕੋਲ ਹੈ ਪਤਾ ਹੈ ਵੀ ਇਹ ਗਲਤ ਹੈ ਇਹ ਠੀਕ ਹੈ ਪਰ ਗਲਤ ਪਾਸੇ ਜਾਣਾ ਗਲਤ ਪਾਸੇ ਸੁਖ ਨਹੀਂ ਮਿਲ ਸਕਦਾ ਗਲਤ ਪਾਸੇ ਨੂੰ ਮਿਲ ਜਾਂਦੇ ਨੇ ਲੋਕ ਗਲਤ ਪਾਸੇ ਉਹ ਜਿਹੜੇ ਅਸੀਂ ਗਲਤ ਪਾਸੇ ਕਹਿੰਦੇ ਨੇ ਜਿਹੜੇ ਜਾਂਦੇ ਨੇ ਸੰਸਾਰ ਦੇ ਲੋਕ ਇਹਨਾਂ ਦੇ ਸਾਹਮਣੇ ਗਲਤ ਹੈ ਜ਼ਰੂਰੀ ਨਹੀਂ ਉਹ ਗੁਰਮਤਿ ਅਨਸਾਰ ਗਲਤ ਹੋਣ ਸਮਾਜਿਕ ਜਿਹਨਾਂ ਨੂੰ ਅਸੀਂ ਗਲਤ ਲੋਕ ਕਹਿੰਦੇ ਆ ਉਹ ਜ਼ਰੂਰੀ ਨਹੀਂ ਗਲਤ ਹੋਣ ਇਹਨਾਂ ਦੇ ਹਿਸਾਬ ਨਾਲ ਭਾਵੇਂ ਗਲਤ ਨੇ ਦਰਗਾਹ ਦੇ ਹਿਸਾਬ ਨਾਲ ਗਲਤ ਕੀਨੇ ਦਰਗਾਹ ਵਾਲੇ ਦੱਸਣਗੇ ਨਹੀਂ ਦੱਸਣਗੇ ਉਹ ਨਸ਼ੇ ਨੂੰ ਵਾਲੇ ਉਹ ਨਸ਼ੇ ਆ ਗਏ ਉਹ ਫੈਸਲਾ ਦਰਗਾਹ ਕਰੂਗੀ ਗਲਤ ਹੋ ਠੀਕ ਦਾ ਇਹ ਨਹੀਂ ਕਰ ਸਕਦਾ ਖਬਰਾਂ ਉਹਨਾਂ ਦੀ ਨਿਗਾਹ ਜੋ ਠੀਕ ਹੋਣ ਜਿਹੜੇ ਲੋਕਾਂ ਨੂੰ ਸਰਕਾਰ ਕਹਿੰਦੀ ਹੈ ਅਤਵਾਦੀ ਨੇ ਜਿਹੜੇ ਦੂਏ ਧੜੇ ਦੇ ਲੋਕਾਂ ਦੇ ਸ਼ਹੀਦ ਨੇ ਜੋਰ ਤੜਾ ਦਾ ਉਹ ਬੰਦ ਇਹਨਾਂ ਦੇ ਤੜੇ ਦੇ ਸਰਕਾਰ ਦੇ ਤੜੇ ਦੇ ਇਹਨਾਂ ਦੇ ਸ਼ਹੀਦ ਨੇ ਉਹਨਾਂ ਦੇ ਤੜੇ ਦੇ ਉਹਨਾਂ ਦੇ ਸ਼ਹੀਦ ਇਹ ਦੋ ਤੜੇ ਨੇ ਸੰਸਾਰ 'ਚ ਵੀ ਸੰਸਾਰ 'ਚ ਇੱਕ ਧੜਾ ਨਹੀਂ ਹੈ ਜਿਹੜਾ ਤੀਜਾ ਤੜਾ ਸੱਚ ਦਾ ਉਹ ਵੱਖਰਾ ਦੋਹਾਂ ਦੇ ਉਹ ਤਾਂ ਵੱਖਰਾ ਇਹਨਾਂ ਦੋਹਾਂ ਚੋਂ ਕੌਣ ਸੱਚਾ ਕੌਣ ਝੂਠਾ ਉਹ ਫੈਸਲਾ ਉਹਨਾਂ ਨੇ ਕਰਨਾ ਸੱਚੇ ਇਹ ਕਿਵੇਂ ਕਰ ਲੈਣਗੇ ਫੈਸਲਾ ਜਿਹੜੇ ਲੋਕਾਂ ਨੂੰ ਅੰਗਰੇਜ਼ਾਂ ਦੇ ਰਾਜ 'ਚ ਬਾਗੀ ਕਿਹਾ ਸੀ ਅੱਜ ਸਾਡੇ ਸ਼ਹੀਦ ਨੇ ਪੂਜਨੀਕ ਨੇ ਸਰਕਾਰ ਤਾਂ ਹਿੰਦੁਸਤਾਨ ਦੀ ਹੋਣ ਵੀ ਜਦ ਵੀ ਹਿੰਦੁਸਤਾਨ ਦੀ ਸਰਕਾਰ ਸੀ ਜਿਹੜੇ ਡਾਇਨ ਤੇ ਗੋਲੀ ਚਲਵਾਈ ਉਹ ਉਹ ਅਫਸਰ ਸੀ ਸਨਮਾਨਿਤ ਕੀਤਾ ਗਿਆ ਉਹ ਅੱਜ ਸਾਡੇ ਅਪਰਾਧੀ ਹੈ ਸਾਡੇ ਨਿਗਾਹ ਜਬਰਾਧੀ ਹੈ ਉਹ ਕੀ ਸੀ ਅਪਰਾਧੀ ਸੀ ਜਾਂ ਨਹੀਂ ਸੀ ਇਹ ਫੈਸਲਾ ਉੱਥੇ ਅਦਾਲਤ ਉਤਲੀ ਕਰੂਗੀ ਸੱਚ ਝੂਠ ਦਾ ਇਹ ਸੱਚ ਝੂਠ ਦਾ ਫੈਸਲਾ ਤੁਸੀਂ ਨਹੀਂ ਕਰ ਸਕਦੇ ਇੱਥੇ ਦੋ ਧੜੇ ਰਹਿਣੇ ਹੀ ਰਹਿਣੇ ਨੇ ਇਹ ਸੰਸਾਰ 'ਚ ਵੀ ਦੋ ਧੜੇ ਰਹਿਣੇ ਨੇ ਇੱਕ ਧੜਾ ਜ਼ਬਰ ਕਰਨ ਵਾਲਾ ਹੁੰਦਾ ਇੱਕ ਜ਼ਬਰ ਬਰਦਾਸ਼ਤ ਕਰਨ ਵਾਲਾ ਹੁੰਦਾ ਉਹਨਾਂ 'ਚ ਕੌਣ ਸੱਚਾ ਕੌਣ ਝੂਠਾ ਇਹ ਤਾਂ ਉੱਤੇ ਛੱਡ ਦੋ ਤੁਸੀਂ ਫੈਸਲਾ ਉਹ ਉਹਨਾਂ ਨੂੰ ਕਹਿੰਦੇ ਨੇ ਗਲਤ ਨੇ ਉਹਨਾਂ ਨੂੰ ਕਹਿੰਦੇ ਨੇ ਗਲਤ ਇੱਥੇ ਵੀ ਧੜੇ ਰਹਿਣੇ ਨੇ ਤੀਜੇ ਧੜੇ ਨੇ ਫੈਸਲਾ ਕਰਨਾ ਉਹ ਤਾਂ ਤਕੜੀ ਉਹਦੇ ਕੋਲ ਹੈ ਨਾ ਦੋ ਇੱਥੇ ਦੋ ਦੇਖੋ ਦੋ ਬੰਦੇ ਲੜਦੇ ਨੇ ਅਦਾਲਤ ਫੈਸਲਾ ਕਰਦੀ ਹੈ ਅਦਾਲਤ ਕਰਦੀ ਨਾ ਫੈਸਲਾ ਐਸੇ ਦੀ ਅਦਾਲਤਾਂ ਉਹਦੀਆਂ ਸੱਚੀਆਂ ਨਹੀਂ ਜਿੰਨੀਆਂ ਚਾਹੀਦੀਆਂ ਨੇ ਸੱਚ ਵੀ ਕਰਦੀਆਂ ਨੇ ਝੂਠ ਵੀ ਕਰਦੀਆਂ ਨੇ ਤੇਰੇ ਨਾਲ ਆਖਰ ਬੰਦੇ ਹੀ ਨੇ ਨਾ ਆਦਮੀ ਨੇ ਹੋਊਗੀ ਆਦਮੀ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਜਿਹੜਾ ਜੇ ਬੰਦਾ ਹੋਇਆ ਹੋ ਜਾ ਫੈਸਲਾ ਕਰਤਾ ਹੋਵੇ ਇਮਾਨਦਾਰੀ ਨਾਲ ਵੀ ਫੈਸਲਾ ਕਰਦੇ ਨੇ ਫੈਸਲੇ ਬਈ ਬੇਈਮਾਨੀ ਵੀ ਰੱਖੀ ਜਾਂਦੀ ਪਰ ਸੱਚ ਖਾਣ ਦੇ ਫੈਸਲੇ 'ਚ ਇਮਾਨਦਾਰੀ ਹੁੰਦੀ ਹੈ ਬੇਈਮਾਨੀ ਨਹੀਂ ਤੇ ਤੇ ਸੱਚੋ ਹੀ ਸੱਚ ਉੱਥੇ ਨਹੀਂ ਜੁੜ ਸੱਚ ਉੱਥੇ ਝੂਠ ਚੱਲਦਾ ਹੀ ਨਹੀਂ ਝੂਠ ਵਕ ਕੱਢੇ ਜਜਮਾ ਲਿਆ ਜਿਹੜੇ ਅਪਰਾਧੀ ਨੇ ਵਕ ਕੱਢੇ ਜਾਂਦੇ ਕਸੂਰਵਾਰ ਹੱਡ ਕਰ ਦਿੱਤੇ ਜਾਂਦੇ ਇਹਦਾ ਕਿੰਨਾ ਕਸੂਰ ਹੈ ਕਿਹਦਾ ਕਿੰਨਾ ਕਸੂਰ ਆਪੇ ਸੁਣ ਆਪੇ ਸੁਖ ਆਸਣ ਆਪੇ ਸੁਣ ਆਪੇ ਸੁਖ ਆਸਣ ਸੁਣ ਵੀ ਆਪ ਹੈ ਸੁਣ ਵੀ ਇਹ ਨਹੀਂ ਹੋਣਾ ਇਹ ਸੁਣ ਮੰਨੀ ਹੈ ਕਿਹਦੇ ਵਿੱਚ ਸੁਣਦਾ ਭਲਾ ਕਿਹਦੀ ਗੱਲ ਚੱਲਦੀ ਹੈ ਸਾਧ ਦੀ ਗੱਲ ਚੱਲਦੀ ਹੈ ਉਹ ਸਾਧ ਦੀ ਆਦਮੀ ਦੀ ਗੱਲ ਨਹੀਂ ਚੱਲਦੀ ਉਹਦਾ ਮਨ ਸੁਣਨਾ ਆਦਮੀ ਦਾ ਕਿੱਥੇ ਸੁਣਨਾ ਇਹਨਾਂ ਦਾ ਸੁਣਨਾ ਹੋਣਾ ਉਹਦੇ ਵਿੱਚ ਜਿਹੜਾ ਸੁਣਨਾ ਉਹ ਵੀ ਆਪ ਹੈ ਸੁਖ ਆਸਣ ਵੀ ਆਪ ਹੈ ਉਹ ਸਾਧ ਸੁਖ ਆਸਣ ਸੁਖ ਆਸਣ ਜਦ ਉਹ ਜਦ ਮਨ ਸੁਣ ਹੋ ਜੂਗਾ ਜਦ ਮਨ ਚੋਂ ਆਇਆ ਦੀ ਇੱਛਾ ਖਤਮ ਹੋ ਜੂਗੀ ਫਿਰ ਮਨ ਸੁਣ ਹੋਣਾ ਔਰ ਮਨ ਦੇ ਸੁਣ ਹੋਏ ਤਾਂ ਸੁਖ ਆਸਣ ਵੀ ਹੋ ਜਾਣਾ ਨੇ ਫਿਰ ਅਸਲੀ ਸੁਖ ਪ੍ਰਾਪਤ ਹੋਣਾ ਇਹਨੂੰ ਅਸਲ ਦੇ ਸੁਖ ਸਾਗਰ ਦੀ ਜਿਹੜਾ ਅਸੀਂ ਨਵਾਸ ਕਹਿੰਦੇ ਨਿਵਾਸ ਇੱਥੇ ਰਹਿੰਦਾ ਇਸੇ ਨੂੰ ਸੁਖ ਸਾਗਰ ਦੇ ਨਵਾਸ ਕਹਿੰਦੇ ਆ ਕਿ ਮਨ ਮਾਇਆ ਦੇ ਵਿੱਚੋਂ ਨਿਕਲ ਗਿਆ ਬਾਹਰ ਬਸ ਮਨ ਅਗ ਦੀ ਪੱਠੀ ਚੋਂ ਬਾਹਰ ਨਿਕਲ ਗਿਆ ਮਾਇਆ ਦੀ ਇੱਛਾ ਜੋ ਜਦ ਬਾਹਰ ਨਿਕਲ ਗਿਆ ਨਾ ਛਰਤੀਆਂ ਤਿਆਗਤੀਆਂ ਇਹ ਸਮਝ ਲਓ ਅਗਨ ਸਾਗਰ ਚੋਂ ਮਨ ਬਾਹਰ ਨਿਕਲ ਗਿਆ ਅਗਨ ਸਾਗਰ ਹੈ ਨਾ ਉਹ ਜੋ ਮਨ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਸੋਖਾ ਸੜਾ ਪਿਆ ਹੋ ਜਾਣਾ ਜੋ ਕਿਸੇ ਨੂੰ ਬਾਹਰ ਕੱਢ ਹੈ ਠੰਡਾ ਤੋਂ ਫਿਰ ਹੋਏ ਜਾਣਾ ਠੰਡਾ ਤਾਂ ਆਪਣੇ ਆਪੇ ਹੋ ਜਾਂਦਾ ਲੋਹਾ ਭੱਠੀ ਚੋਂ ਬਾਹਰ ਕੱਢ ਦਈਏ ਠੰਡਾ ਤਾਂ ਉਹਨੇ ਹੋਏ ਜਾਣਾ ਥੋੜੇ ਟਾਈਮ ਲੱਗੂ ਠੰਡਾ ਹੋਣ ਨੂੰ ਕਿੰਨਾ ਟਾਈਮ ਲੱਗ ਜੂਗਾ ਆਪੇ ਸੁਣਤ ਆਪ ਹੀ ਜਾਸਨ ਆਪੇ ਸੁਣਦਾ ਆਪੇ ਸਮਝਦਾ ਜਾਸਨ ਜਾਣਦਾ ਸਮਝਦਾ ਇਹ ਸੁਣਦਾ ਵੀ ਆਪ ਹੈ ਸਮਝਦਾ ਵੀ ਆਪ ਇੱਕੋ ਹੀ ਦੋ ਨਹੀਂ ਹਨ ਸੁਣਦਾ ਵੀ ਹੈ ਸਮਝਦਾ ਵੀ ਸੁਣਦਾ ਵੀ ਇਹੀ ਹੈ ਸਮਝਦਾ ਵੀ ਇਹੀ ਹੈ ਮੰਨਣਾ ਵੀ ਇਹੀ ਹੈ ਨਾ ਮੰਨਦਾ ਵੀ ਇਹੀ ਹੈ ਬਾਣੀ ਨੂੰ ਸੁਣਦਾ ਵੀ ਇਹੀ ਹੈ ਨਾ ਸਮਝਦਾ ਵੀ ਇਹੀ ਹੈ ਨਾ ਮੰਨਣਾ ਅਰ ਮੰਨਣਾ ਇਹਦੀ ਫੇਰ ਮਰਜ਼ੀ ਤੇ ਡਿਪੈਂਡ ਕਰਦਾ ਹੈ ਇਹਦੀ ਮਰਜ਼ੀ ਜੇ ਮੰਨ ਗਿਆ ਗੁਰਬਾਣੀ ਨੂੰ ਸੁਖਾਸਣ ਹੋ ਗਿਆ ਸੁਖਾਸਣ ਕਹਿੰਦੇ ਨੇ ਐਸੀ ਐਸੀ ਬੈਠਣੀ ਜਿਹਦੇ ਵਿੱਚ ਸੁਖੇ ਸੁਖੇ ਟਿਕ ਜਾਣਾ ਅਸਲ ਨੂੰ ਟਿਕ ਜਾਣਾ ਆਪਣ ਆਪ ਆਪੇ ਹੀ ਮੰਜ਼ਲ ਤੇ ਪਹੁੰਚ ਜਾਣਾ ਮੰਜ਼ਲ ਤੇ ਪਹੁੰਚ ਕੇ ਟਿਕ ਗਿਆ ਜੋ ਪ੍ਰਾਪਤ ਕਰਨੀ ਸੀ ਅਵਸਥਾ ਅਵਸਥਾ ਪ੍ਰਾਪਤ ਹੋ ਗਈ ਆਪਣ ਆਪ ਆਪੇ ਉਪਾਇਓ ਆਪਣ ਆਪ ਆਪੇ ਉਪਾਇਓ ਆਪਣਾ ਆਪ ਕੀ ਉਪਾਇਓ ਆਪਣਾ ਮਨ ਆਪ ਪੈਦਾ ਕਰਦਾ ਹੈ ਆਪਣੇ ਅੰਦਰ ਇੱਛਾ ਆਪ ਪੈਦਾ ਕਰਦਾ ਹੈ ਆਪਣੇ ਅੰਦਰ ਆਪਣੀ ਇੱਛਾ ਪੈਦਾ ਕਰਨਾ ਹੀ ਆਪਣੇ ਆਪ ਨੂੰ ਪੈਦਾ ਕਰਦਾ ਚਾਹੇ ਇੱਛਾ ਨਾਮ ਦੀ ਕਰੇ ਚਾਹੇ ਇੱਛਾ ਮਾਇਆ ਦੀ ਕਰੇ ਜੇ ਤਾਂ ਮਾਇਆ ਦੀ ਇੱਛਾ ਕਰੂਗਾ ਤਾਂ ਤਾਂ ਆ ਮਾਇਆ ਦਾ ਸਰੀਰ ਉਪਾਲੂਗਾ ਸ਼ੁਰੂ ਕਰਨਾ ਪਊਗਾ ਕਿਉਂਕਿ ਮਾਇਆ ਦਾ ਸਰੀਰ ਹੈ ਮਾਇਆ ਖਾਊਗਾ ਮਾਇਆ ਵਰਤੂਗਾ ਮਾਇਆ ਵਰਤ ਹੋਈ ਨਹੀਂ ਹੋਣੀ ਨਹੀਂ ਸਰੀਰ ਬਿਨਾਂ ਤਾਂ ਮਾਇਆ ਦੀ ਵਰਤ ਹੋਣੀ ਜੇ ਤਾਂ ਅੰਦਰ ਮਾਇਆ ਦੀ ਇੱਛਾ ਹੋਗੀ ਫਿਰ ਤੈਨੂੰ ਮਾਇਆ ਵਾਲਾ ਸਰੀਰ ਧਾਰਨ ਕਰਨਾ ਪਊਗਾ ਤਾਂ ਮਾਇਆ ਦੇ ਰਸ ਖਾਊਗਾ ਤਾਂ ਮਾਇਆ ਨਾਲ ਸੰਪਰਕ ਹੋਊਗਾ ਇਹਦਾ ਜੇ ਇੱਛਾ ਨਾਮ ਦੀ ਪੈਦਾ ਹੋਗੀ ਫਿਰ ਦੂਆ ਜਨਮ ਮਿਲ ਜੂਗਾ ਅਸਲੀ ਜਨਮ ਮਿਲ ਜੂਗਾ ਨਹੀਂ ਆ ਨਕਲੀ ਜਨਮ ਮਿਲ ਜੂਗਾ ਸੰਸਾਰੀ ਜਨਮ ਮਿਲ ਜੂਗਾ ਆ ਨਿਰਾਕਾਰੀ ਜਨਮ ਮਿਲ ਜੂਗਾ ਆਪਣਾ ਆਪ ਇਹਨੇ ਆਪੇ ਪੈਦਾ ਕਰਨਾ ਆਪੇ ਪਿਤਾ ਆਪ ਹੀ ਮਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਬਾਪ ਆਪਣਾ ਆਪੇ ਪਿਤਾ ਆਪੇ ਆਪਣੀ ਮਾਂ ਆਪਣੀ ਆਪੇ ਬਾਪ ਆਪੇ ਹੀ ਇਹਦਾ ਕੋਈ ਮਾਂ-ਬਾਪ ਨਹੀਂ ਹੈ ਹੁਣ ਦੱਸੋ ਜੇ ਆਪਣਾ ਆਪ ਆਪੇ ਹੀ ਪੈਦਾ ਕਰਨਾ ਹੈ ਆਪਣਾ ਮਾਂ-ਬਾਪ ਆਪੇ ਹੈ ਇਹ ਨਿਜ ਭਗਤੀ ਹੋ ਗਈ ਕਿਸੇ ਦੀ ਭਗਤੀ ਨਹੀਂ ਹੈ ਭਗਤੀ ਉਹ ਨਹੀਂ ਕਿਸੇ ਦੀ ਹੈ ਆਪੇ ਜਦ ਇੱਕ ਹੈ ਮਾਵਾ ਵੀ ਤੇਰਾ ਹੈ ਸਾਰਿਆਂ ਇੱਕ ਹੈ ਤੂੰ ਇੱਕ ਦੂਜੇ ਨਾਲ ਕੋਈ ਮਾਵਾ ਨਹੀਂ ਹੋ ਸਕਦਾ ਸਰੀਰ ਇਹਦੀ ਇੱਛਾ ਨਾਲ ਤਾਰਨ ਹੋਇਆ ਇਹ ਗੱਲ ਅਲੱਗ ਹੈ ਸਰੀਰ ਕਿੱਥੋਂ ਪੈਦਾ ਹੋਇਆ ਉਹ ਅਲੱਗ ਹੈ ਸਰੀਰ ਕਿੱਥੋਂ ਪੈਦਾ ਅਲੱਗ ਹੈ ਬਸ ਉਹ ਤਾਂ ਮਾਸੂਮ ਹੀ ਮਾਸੂਮ ਜੇ ਹੈ ਸਰੀਰ ਕਿਵੇਂ ਮਿਲਿਆ ਉਹ ਗੱਲ ਅਲੱਗ ਹੈ ਪਰ ਇੱਛਾ ਤਾਂ ਨੇ ਆਪਣੇ ਆਪ ਨੂੰ ਪੈਦਾ ਕੀਤੀ ਆਪੇ ਇੱਛਾ ਨਾਲੇ ਦਾ ਮਨ ਪੈਦਾ ਹੋਇਆ ਵੱਖਰਾ ਹੋਇਆ ਤਾਂ ਆਪਣਾ ਆਪ ਆਪੇ ਉਪਾਇਓ ਆਪੇ ਬਾਪ ਆਪੇ ਹੀ ਮਾਇਓ ਇਸ ਕਰਕੇ ਆਪਣਾ ਬਾਪ ਔਰ ਆਪਣੀ ਮਾਂ ਆਪੇ ਹੈ ਇੱਕ ਦਾ ਕੋਈ ਮਾਂ ਪਿਓ ਨਹੀਂ ਹੁੰਦਾ ਅਸਲ 'ਚ ਇੱਕ ਜਮਦਾ ਵਰਦਾ ਹੀ ਨਹੀਂ ਹੈ ਜੇ ਤੁਸੀਂ ਬਾਪ ਮਾਂ ਮੰਨੋਗੇ ਇੱਕ ਦਾ ਆਪੇ ਹੈ ਜੇ ਮੰਨੋਗੇ ਇਸ ਕਰਕੇ ਕੋਈ ਕਿਸੇ ਦਾ ਮਾਂ ਨਹੀਂ ਕੋਈ ਕਿਸੇ ਦਾ ਪਿਓ ਨਹੀਂ ਕੋਈ ਕਿਸੇ ਦਾ ਭੈਣ ਨਹੀਂ ਕੋਈ ਭਾਈ ਨਹੀਂ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਇਹ ਬੇਸ ਤੇ ਬਾਣੀ ਨੇ ਕਿਹਾ ਹੋਇਆ ਉਹ ਬੇਸ ਕਲੀਅਰ ਕੀਤਾ ਕਿਹੜੀ ਗਰਾਊਂਡ ਤੋਂ ਕਿਹਾ ਤਾਂ ਬਾਤ ਹੈ ਗਰਾਊਂਡ ਸਾਰੀ ਇੱਥੇ ਐਤ ਕਲੀਅਰ ਕੀਤੀ ਇਸ ਗਰਾਊਂਡ ਤੇ ਗਿਆ ਹੋਇਆ ਸਭ ਕੁਝ ਜੇ ਆਪਣਾ ਆਪ ਆਪੇ ਪੈਦਾ ਕੀਤਾ ਫਿਰ ਇਹ ਆਪਣਾ ਮਾਂ-ਬਾਪ ਆਪੇ ਹੋਇਆ ਜੇ ਮਾਂ-ਬਾਪ ਆਪਣਾ ਆਪੇ ਹੈ ਫਿਰ ਧੀ ਪੁੱਤ ਕੋਈ ਕਿਹਦਾ ਹੋਇਆ ਇਹਨਾਂ ਨੂੰ ਹੋਇਆ ਧੀ ਪੁੱਤ ਇਸ ਗਰਾਊਂਡ ਤੇ ਕਬੀਰ ਨੇ ਕਿਹਾ ਸੀ ਕਾਕੋ ਪਿਤਾ ਕਾਕੋ ਸੁੱਤੀ ਆ ਕਾਕੋ ਮਾਤ ਪਿਤਾ ਕਾਕੀ ਮਾਈ ਕਾਕੀ ਮਾਈ ਕਾ ਕੋ ਬਾਬ ਨਾਮ ਤਰੀਕ ਝੂਠੇ ਸਭ ਸਾਖ ਉਹ ਤਾਂ ਗੁਰਬਾਣੀ ਦੀ ਤਾਂ ਰੋ ਮਾਤ ਪਿਤਾ ਕੋ ਕਾ ਕੋ ਕਵਣ ਪੁਰਖ ਕੀ ਜੋਈ ਕਿਹੜਾ ਪੁਰਖ ਹੈ ਕਿਹਦੀ ਅਰਥ ਹੈ ਕਿਹਦੀ ਗੱਲ ਕਰਦੇ ਹੋ ਕੌਣ ਤੇ ਪੁਰਖ ਹੈ ਕੌਣ ਕਿਹਦਾ ਬਾਪ ਹੈ ਕੌਣ ਕਿਹਦਾ ਮਾਂ ਹੈ ਕੌਣ ਕਿਹਦੀ ਇਸਤਰੀ ਹੈ ਕਿਹਦੀ ਗੱਲ ਕਰਦੇ ਹੋ ਕਬੀਰ ਕਹਿੰਦਾ ਸਵਾਲ ਉੱਥੇ ਖੜਾ ਕਰਤਾ ਸੀ ਇਹ ਉਸ ਕਬੀਰ ਵਾਲੀ ਗੱਲ ਦਾ ਐ ਨਕਸ਼ਾ ਪੂਰਾ ਕਲੀਅਰ ਕੀ ਇਹਦੇ ਅੰਦਰ ਜਿਹੜੀ ਇਹਦੀ ਇੱਛਾ ਹੈ ਉਹ ਇਹਦੀ ਦੇ ਜੈ ਇਹਦੀ ਇੱਛਾ ਹੋਏ ਇਹਦੀ ਦੇ ਆਪਣੇ ਅੰਦਰ ਇੱਛਾ ਪੈਦਾ ਕਰਨੀ ਆਪਣਾ ਆਪ ਪੈਦਾ ਕਰਨਾ ਇਹ ਇੱਛਾ ਖਤਮ ਕਰ ਲਈ ਫਿਰ ਇਹਦੀ ਕੋਈ ਦੇ ਨਹੀਂ ਸੰਸਾਰ ਕੋਈ ਕੋਈ ਨਹੀਂ ਇੱਛਾ ਪੈਦਾ ਕਰ ਲਈ ਮਾਇਆ ਦੀ ਹੁਣ ਮਾਇਆ ਵਾਲੇ ਸਰੀਰ ਮਿਲਦੇ ਰਹਿਣਗੇ ਜਿੰਨਾ ਚਿਰ ਮਾਇਆ ਦੀ ਇੱਛਾ ਪੈਦਾ ਹੁੰਦੀ ਰਹੂਗੀ ਨਾ ਮਾਇਆ ਦੇ ਸਰੀਰ ਜਾਂ ਮਾਇਆ ਦੀ ਇੱਛਾ ਖਤਮ ਹੋਊਗੀ ਇੱਛਾ ਨਾਮ ਦੀ ਪੈਦਾ ਹੋਊਗੀ ਫਿਰ ਰਦੂਆ ਸਰੀਰ ਨਿਰਾਕਾਰੀ ਫਿਰ ਤਾਂ ਨਿਰੰਕਾਰ ਫਿਰ ਨਿਰੰਕਾਰ ਹੈ ਹੁਣ ਇਹਦੇ ਅੰਦਰ ਇੱਛਾ ਸੱਚ ਦੀ ਹੈ ਜਾਂ ਇੱਛਾ ਝੂਠ ਦੀ ਹੈ ਮਾਇਆ ਦੀ ਇੱਛਾ ਝੂਠ ਦੀ ਇੱਛਾ ਆਪ ਹੈ ਸਤ ਸਰੂਪ ਫਿਰ ਤਾਂ ਦੋ ਹੋ ਗਏ ਸੱਚ ਆ ਝੂਠ ਦੋ ਜੁੜ ਗਏ ਨਾ ਸਰੀਰ ਝੂਠ ਹੈ ਆਪ ਹੈ ਸੱਚ ਫਿਰ ਸੱਚ ਆ ਝੂਠ ਦਾ ਮੇਲ ਕੀ ਹੈ ਸ੍ਰਿਸ਼ਟੀ ਅੱਧਾ ਸੱਚ ਹੈ ਜਾਂ ਝੂਠ ਹੈ ਸਰੀਰ ਸ੍ਰਿਸ਼ਟੀ ਉਹ ਜਿਹੜਾ ਸੱਚ ਸੱਚ ਹੈ ਸ੍ਰਿਸ਼ਟੀ ਵਿੱਚ ਉਹਦੇ ਉਦਾਹਰਣ ਲੈ ਨੇ ਸੱਚ ਨੂੰ ਸਮਝਾਉਣ ਵਾਸਤੇ ਜਿਹੜਾ ਸੰਸਾਰ 'ਚ ਸੱਚ ਹੈ ਉਹਦੀ ਉਦਾਹਰਣਾਂ ਲੈ ਕੇ ਸੱਚ ਸਮਝਾਇਆ ਦੂਗਾ ਉਹ ਸੱਚ ਤਾਂ ਹੁੰਦਾ ਚੇਤਨੇ ਸ੍ਰਿਸ਼ਟੀ ਸੱਚ ਕੀ ਹੈ ਜਿਵੇਂ ਕਹਿਤਾ ਦੁੱਧ 'ਚ ਕੀ ਹੋਇਆ ਸੱਚ ਗੱਲ ਹੈ ਤਾਂ ਕਿ ਹੁੰਦਾ ਹੀ ਹੈ ਲੱਕੜ ਚੱਗ ਹੈ ਹੁੰਦੀ ਹੋਈ ਹੈ ਇਹ ਜਿਹੜੇ ਸੱਚ ਨੇ ਨਾ ਉਹਦੇ ਨਾਲ ਤੁਹਾਨੂੰ ਸਮਝ ਆਏ ਆਪੇ ਸੁਖਮ ਆਪੇ ਅਸੂਲ ਆਪੇ ਸੂਖਮ ਆਪੇ ਸੁਖਮ ਹੈ ਆਪੇ ਅਸਥੂਲ ਲਾਲ ਗਿਆ ਹੈ ਲਫ਼ਜ਼ ਅਸਥੂਲ ਨਹੀਂ ਲੱਗਿਆ ਬਹੁਤ ਇੰਪੋਰਟੈਂਟ ਲਫ਼ਜ਼ ਅਸਥੂਲ ਔਰ ਅਸਥੂਲਾ ਦਾ ਮਤਲਬ ਫਰਕ ਹੈ ਅਸੂਲ ਨਹੀਂ ਹੈ ਅਸੂਲ ਹੁੰਦਾ ਜੜ ਅਸੂਲਾ ਆਪੇ ਦਾ ਦੇਹ ਧਾਰੀ ਹੈ ਜਿਹੜਾ ਦੇਹ ਧਾਰੀ ਹੈ ਅਸੂਲਾ ਲੱਗ ਗਿਆ ਮਨ ਦੇ ਨਾਲ ਅਸੂਲਾ ਲੱਗ ਗਿਆ ਅਸੂਲ ਨਹੀਂ ਹੈ ਮਨ ਅਸੂਲਾ ਅਸੂਲ ਨਾਲ ਜੁੜਿਆ ਹੋਇਆ ਲਾਇਆ ਸਸੂਲ ਸਰੀਰ ਨਾਲ ਜੁੜਿਆ ਹੋਇਆ ਅਸੂਲਾ ਜੇ ਆਪੇ ਸੁਖਾ ਆਪੇ ਸੂਲਾ ਕਹਤਾ ਆਪੇ ਜੜ ਆਪੇ ਚੇਤਨ ਤਾਂ ਗੜਬੜ ਹੋ ਜੂ ਸਾਰੀ ਆਵੇ ਗੜਬੜ ਕਰੀ ਹੋਈ ਹੈ ਬਦਵਾਨਾਂ ਦੀ ਇੱਥੋਂ ਆ ਕੇ ਅੜ ਜਾਂਦੇ ਨੇ ਯਾਦ ਦੇਖੋ ਜੀ ਦੋਏ ਜੜ ਅਰ ਚੇਤਨ ਨਿਕਲੇ ਅਸੂਲਾ ਲੱਗਿਆ ਹੈ ਅਸੂਲ ਨਹੀਂ ਲੱਗਿਆ ਹੋਇਆ ਅਸੂਲ ਨਾਲ ਜੁੜਿਆ ਹੋਇਆ ਅਸੂਲ ਵਾਲਾ ਅਸੂਲ ਸਰੀਰ ਵਾਲਾ ਜੇ ਦੂਆ ਹੁੰਦਾ ਆਪੇ ਸੁਖਮ ਆਪੇ ਸਥੂਲ ਨੇ ਜਾਣੋ ਸਥੂਲ ਹਾਂ ਉਤੇ ਸੂਲ ਲਫ਼ਜ਼ ਵਰਤਿਆ ਸੂਲਾ ਨਹੀਂ ਵਰਤਿਆ ਸੁਖਮ ਨੇ ਜਾਣੋ ਸੂਲ ਇਹ ਸੂਲ ਸੁਖਮ ਦੇ ਵਿੱਚ ਹੈ ਉਹਦੇ ਕਾਬੂ ਚ ਸਭ ਸਾਗਰ ਸੁਖ ਸਭ ਹਾਂ ਅਸਥੂਲ ਲਾਲ ਲਫ਼ਜ਼ ਇੱਥੇ ਲੱਗਿਆ ਹੈ ਜਿਹਦੇ ਕੋਲ ਸੂਲ ਸਰੀਰ ਹੈ ਉਹ ਵੀ ਆਪੇ ਹੈ ਚੇਤਨ ਉਹ ਹਿੱਸਾ ਚੇਤਨ ਜਿਹੜਾ ਸਰੀਰ 'ਚ ਕੰਮ ਕਰਦਾ ਉਹ ਸੂਲਾ ਹੋਈ ਆਵੇ ਤੇ ਜਿਹੜਾ ਬਾਹਰ ਹੈ ਸੁਗਮ ਹੈ ਹਿੱਸਾ ਜਿਹਦੀ ਇੱਛਾ ਨਾਲ ਸਾਹ ਲੈ ਰਿਹਾ ਆਉਂਦਾ ਹੈ ਕੰਮ ਕਰਦਾ ਹੈ ਜਿਹਦੇ ਹੁਕਮ ਦੇ ਵਿੱਚ ਹੈ ਮਨ ਉਹ ਵੀ ਆਪੇ ਹੈ ਦੋਈ ਪਾਸੇ ਆਪੇ ਖੇਡਦਾ ਸੁਗਮ ਵੀ ਹੈ ਸੂਖ ਹਮੇਸ਼ਾ ਸੁਖ ਨਾਲ ਜੁੜਿਆ ਹੈ ਸੂਖ ਹਮੇਸ਼ਾ ਸੁਖ ਨਾਲ ਜੁੜਿਆ ਹੈ ਜਿਹੜਾ ਅਸੂਲ ਹੈ ਉਹ ਮਾਇਆ ਨਾਲ ਜੁੜਿਆ ਹੈ ਆਪੇ ਸੁਖ ਆਪੇ ਅਸੂਲਾ ਲਖੀ ਨਾ ਜਾਏ ਨਾਨਕ ਲਖੀ ਨਾ ਜਾਏ ਨਾਨਕ ਲੀਲਾ ਇਸ ਕਰਕੇ ਦੀ ਜਿਹੜੀ ਲੀਲਾ ਹੈ ਨਾ ਇਹ ਹੈ ਕ੍ਰਿਸ਼ਨ ਲੀਲਾ ਔਰ ਰਾਮ ਲੀਲਾ ਦੋਏ ਹੋ ਗਈ ਜਿਹੜੀ ਅਸੂਲਾ ਦੀ ਲੀਲਾ ਉਹ ਕ੍ਰਿਸ਼ਨ ਲੀਲਾ ਮਨ ਦੀ ਲੀਲਾ ਕ੍ਰਿਸ਼ਨ ਲੀਲਾ ਮਨ ਕਾਲਾ ਹੈ ਨਾ ਸੂਖਮ ਦੀ ਲੀਲਾ ਸੂਖਮ ਦੀ ਲੀਲਾ ਰਾਮ ਦੀ ਸੂਖ ਕਿਉਂਕਿ ਸਭ ਕਰ ਰਾਮ ਬੋਲ ਸੂਖਮ ਦੀ ਲੀਲਾ ਰਾਮ ਲੀਲਾ ਅਸੂਲਾ ਦੀ ਲੀਲਾ ਕ੍ਰਿਸ਼ਨ ਲੀਲਾ ਦੋਏ ਖੋਜਣੇ ਨੇ ਸੁਖ ਅਸੂਲ ਸਰੀਰ ਚੋਂ ਮਨ ਖੋਜਣਾ ਇਹ ਤਨ ਵਿੱਚੋਂ ਮਨ ਲੱਭਣਾ ਮਨ ਵਿੱਚ ਉਹਨੂੰ ਲੱਭਣੇ ਦਾ ਹਾਲੇ ਨੂੰ ਰਾਮ ਨੂੰ ਲੱਭਣੇ ਸੁਖ ਨੂੰ ਲੱਭਣੇ ਦੋ ਹੀ ਲੱਭਣੇ ਪੈਣੇ ਨੇ ਇਹ ਕ੍ਰਿਸ਼ਨ ਭਗਤੀ ਵੀ ਹੈ ਰਾਮ ਭਗਤੀ ਵੀ ਕ੍ਰਿਸ਼ਨ ਭਗਤੀ ਤਾਂ ਨਿਜ ਭਗਤੀ ਹੈ ਨਿਜ ਭਗਤੀ ਹੈ ਨਿਜ ਭਗਤੀ ਕ੍ਰਿਸ਼ਨ ਆ ਰਾਮ ਬਣਾ ਕੇ ਨਿਜ ਬਣਦਾ ਇਕੱਠਾ ਅੱਧਾ ਹੀ ਹੈ ਕ੍ਰਿਸ਼ਨ ਵੀ ਰਾਮ ਵੀ ਅੱਧਾ ਹੀ ਦੋਏ ਅੱਧੇ ਦੇ ਦੋਏ ਰਲ ਕੇ ਇੱਕ ਬਣਨਾ ਦੋਏ ਰਲ ਕੇ ਪਹਿਲਾਂ ਕ੍ਰਿਸ਼ਨ ਲੱਭਣਾ ਪੈਣਾ ਮਨ ਲੱਭਣਾ ਪੈਣਾ ਤਨ ਚੋਂ ਮਨ ਦੇਖਣਾ ਪੈਣਾ ਫਿਰ ਮਨ ਚੋਂ ਰਾਮ ਲੱਭਣਾ ਇਹ ਰਾਮ ਅਰ ਕ੍ਰਿਸ਼ਨ ਦੋਏ ਭਗਤੀ ਇਸ ਕਰਕੇ ਦਸ ਉਂਗਲਾਂ ਤੇ ਦੋਏ ਭਗਤੀਆਂ ਆਉਂਦੀਆਂ ਵੱਡੀਆਂ ਰਾਮ ਭਗਤੀ ਵੀ ਬਹੁਤ ਲੰਬੀ ਹੈ ਕ੍ਰਿਸ਼ਨ ਅਵਤਾਰ ਵੀ ਬਹੁਤ ਲੰਬਾ ਹੈ ਗੁਰਬਾਣੀ ਜੀ ਦਸਮ ਪਾਸ਼ਾ ਨੇ ਜਦ ਸ਼ਾਮ ਵਰਤੇ ਕ੍ਰਿਸ਼ਨ ਦਾ ਤਖਲਸ ਵਰਤੇ ਜਿਹੜਾ ਸ਼ੀਤ ਕੰਮ ਕਰਦਾ ਉਹਦੇ ਵਾਸਤੇ ਵਰਤੇ ਜਾਂ ਰਾਮ ਵਰਤੇ ਜਿਹੜਾ ਅੰਦਰ ਬੋਲਦਾ ਉਹਦੇ ਵਾਸਤੇ ਵਰਤੇ ਦੋਏ ਤਖਲਸ ਵਰਤੇ ਨੇ ਦਸਮ ਗ੍ਰੰਥ ਇੱਕ ਨਹੀਂ ਵਰਤੇ ਕਿਉਂਕਿ ਦੋ ਹਿੱਸੇ ਜੇ ਇਹ ਹੁਣ ਗੱਲ ਕੌਣ ਜਾਣੇ ਵਿਦਵਾਨ ਕਿੱਥੋਂ ਜਾਣਨੇ ਗੱਲ ਦੋਏ ਵਰਤੇ ਨੇ ਕੋ ਹੈ ਦੋ ਇੱਕ ਦੇ ਦੋ ਹਿੱਸੇ ਨੇ ਨਾ ਸ਼ਾਮ ਵੀ ਵਰਤੇ ਆਰਾਮ ਵੀ ਵਰਤੇ ਰਾਮ ਸੁਖਮ ਹੈ ਜਦ ਕੱਲ ਸੁਖਮ ਕਰਦੇ ਨੇ ਤਾਂ ਰਾਮ ਵਰਤਦੇ ਨੇ ਜਦ ਕੱਲ ਸੁਲਾ ਦੀ ਕਰਦੇ ਨੇ ਮਾਇਆ ਵਾਲੀ ਕਰਦੇ ਨੇ ਜਦ ਸ਼ਾਮ ਵਰਤ ਲੈਂਦੇ ਅਜੋ ਹਰ ਹੈ ਖਾੜ ਕੇ ਰੇਤ ਨੂੰ ਵਿਕਰੀ ਬਿਲਕੁਲ ਐਨ ਕਲੀਅਰ ਹੋ ਗਿਆ ਖਾੜ ਰੇਤ ਵਿੱਚ ਵਿਕਰੀ ਹੋਈ ਹੈ ਬਿਲਕੁਲ ਕਲੀਅਰ ਰੇਤ ਵੀ ਹੈ ਖੰਡ ਵੀ ਹੈ ਖੰਡ ਰੇਤ ਨੂੰ ਬਖਰੀ ਪਈ ਵੀ ਦੀ ਹੈ ਦੋ ਹੀ ਨੇ ਇਸ ਅਰ ਉਹਦੇ ਵਿੱਚ ਕੋਈ ਫਰਕ ਨਹੀਂ ਫਰਕ ਉਹਨਾਂ ਨੂੰ ਜਿਹਨੂੰ ਇਹਦੀ ਸਮਝ ਨਹੀਂ ਆਈ ਫਰਕ ਤਾਂ ਲੱਗਦਾ ਅਸਲ 'ਚ ਗੁਰਬਾਣੀ ਦੀ ਉਹ ਸਮਝ ਨਹੀਂ ਆਈ ਜਿੱਦਣ ਇਹਦੀ ਸਮਝ ਆ ਗਈ ਉਹਦੀ ਮਗਰ ਹੋਣੀ ਕਿਉਂਕਿ ਉਹ ਜ਼ਿਆਦਾ ਅਸੂਲਾਂ ਦੀ ਮਿਕਸ ਹੈ ਕਰਕੇ ਉਹ ਜ਼ਿਆਦਾ ਭਲੇਖਾ ਪਾਉਂਦੀ ਇਹ ਖੰਡ ਅੱਡ ਕਰਕੇ ਰੱਖੀ ਹੈ ਨਰੀ ਹੈ ਉਹ ਰੇਚ ਵਿਖੜੀ ਹੋਈ ਹੈ ਉੱਥੇ ਤਾਂ ਔਖੀ ਲੱਗਦੀ ਹੈ ਸ਼ਾਮ ਰਾਮ ਦੋਏ ਦੇ ਉੱਤੇ